ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਸ੍ਰੀ ਸਤਗੁਰੂ ਜੀ ਦੇ ਅਵਤਾਰ ਦਿਵਸ ਦੀ ਲੱਖ ਲੱਖ ਵਧਾਈ ਦਿੰਨਾ ਔਰ ਉਹਨਾਂ ਦੀ ਬਖਸ਼ਿਸ਼ ਔਰ ਉਹਨਾਂ ਦੀ ਕਿਰਪਾ ਸਦਕਾ ਇਹ ਸਾਰਾ ਜੋ ਤੁਸੀਂ ਸਮਾਗਮ ਦੇਖ ਰਹੇ ਹੋ ਹੋ ਰਿਹਾ ਹੈ ਔਰ ਸਾਡੇ ਜਿੰਨੇ ਵੀ ਕਲਾਕਾਰ ਨੇ ਸਭ ਤੇ ਉਹਨਾਂ ਦੀ ਵੀ ਮਿਹਰ ਹੈਗੀ ਏ ਉਹਨਾਂ ਨੇ ਸਭ ਤੇ ਕਿਰਪਾ ਕੀਤੀ ਔਰ ਜਦੋਂ ਆਗੂ ਜਿਹੜਾ ਉਹ ਕਿਸੇ ਚੀਜ਼ ਦਾ ਸ਼ੌਕੀਨ ਹੋਏ ਚਾਹੇ ਉਹਦਾ ਮਾਹਰ ਹੋਵੇ ਅੱਗੋਂ ਆਪਣੇ ਸ਼ਾਗਿਰਦਾਂ ਨੂੰ ਆਪਣੇ ਸ਼ਿਸ਼ਾਂ ਦੇ ਵਿੱਚ ਵੀ ਉਸ ਦਾ ਪ੍ਰਚਾਰ ਹੁੰਦਾ ਹੈ ਸੋ ਸਾਡੇ ਸਤਿਗੁਰੂ ਜੀ ਸੰਗੀਤ ਦੇ ਪ੍ਰੇਮੀ ਦੇ ਨਾਲ ਨਾਲ ਇੱਕ ਬਹੁਤ ਜ਼ਿਆਦਾ ਸੰਗੀਤ ਦੇ ਮਾਹਰ ਔਰ ਹਜ਼ਾਰਾਂ ਦੇ ਸਾਹਮਣੇ ਨਾਲ ਉਹਨਾਂ ਨੂੰ ਬੰਦਸ਼ਾਂ ਯਾਦ ਨੇ ਗੁਰਬਾਣੀ ਤੋਂ ਇਲਾਵਾ ਗੁਰਬਾਣੀ ਤੇ ਹੈ ਹੀ ਹੈ ਗੁਰਬਾਣੀ ਦੀਆਂ ਪੁਰਾਤਨ ਰੀਤਾਂ ਤੋਂ ਇਲਾਵਾ ਦੂਸਰੀਆਂ ਉਸਤਾਦ ਉਦੋ ਖਾਨ ਸਾਹਿਬ ਤਲਵੰਡੀ ਕਰਾਣੇ ਦੀਆਂ ਬੰਦਸ਼ਾਂ ਬਹੁਤ ਯਾਦ ਆ ਉਹਨਾਂ ਨੂੰ ਔਰ ਇਹ ਉਹਨਾਂ ਦੀ ਕਿਰਪਾ ਨਾਲ ਜੋ ਸਿੱਖਿਆ ਹੋਇਆ ਥੋੜਾ ਜਿਹਾ ਮੈਂ ਇੱਕ ਤੁਰਪਦ ਤਨਾਸਰੀ ਰਾਗ ਵਿੱਚ ਜੋ ਕਿ ਗੁਰਬਾਣੀ ਵਿੱਚ ਵੀ ਤਨਾਸਰੀ ਦੇ ਵਿੱਚ ਹੀ ਗੁਰੂ ਮਹਾਰਾਜ ਨੇ ਲਿਖਿਆ ਬੋਲ ਮੈਂ ਥੋੜੇ ਤੁਹਾਨੂੰ ਦੱਸ ਦੇਣਾ ਜੋ ਗੁਰਬਾਣੀ ਲਿਖੀ ਉਹ ਸ਼ਬਦ ਹੈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੂਆ ਜੀਜੇ राज जोबन बिसरंत हर माया महा दुख एह महंत का आस प्यास रमन हर कीर्तन एहो पदार्थ पागवंतल है शरण समरथ अकथ अगोचर शरण समरथ अकथ अगोचरा पतुत उदाहरण नाम तेरा अंतर्जामी नानक के स्वामी सर्बत पूरन ठाकुर मेरा ਔਰ ਇਸ ਤੋਂ ਬਾਅਦ ਅਸੀਂ ਇੱਕ ਹੋਰ ਬੰਦਿਸ਼ ਗੁਰਬਾਣੀ ਦੀ ਜੋ ਪੜਤਾਲ ਦੇ ਰੂਪ ਵਿੱਚ ਗਾਵਾਂਗੇ ਮੈਂ ਤੇ ਗਾਉਣਾ ਹੀ ਹੈ ਸਿਰਫ ਜੋਹਰ ਤੇ ਇਹਨਾਂ ਦਿਖਾਣੇ ਪਿੰਕੀ ਜੀ ਨੇ ਇਹ ਹੈਗਾ ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ ਦਾਸ ਆਪਣੇ ਕੋ ਨਾਮ ਦੇਵੋ ਇਹ ਇਸ ਤੋਂ ਬਾਅਦ ਥੋੜਾ ਜਿਹਾ